ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋਈ ਹੋਵੇ ਤਾਂ ਸਿੱਖ ਪਰ ਗੁਰੂ ਦੇ ਅੱਗੇ ਸਨਮੁਖ ਰਹਿਣਾ ਚਾਹੁੰਦਾ ਹੋਵੇ ਹਰ ਵਕਤ ਗੁਰੂ ਨਾਲ ਸੇਤੀ ਨਾਲ ਨੂੰ ਕਹਿੰਦੇ ਨੇ ਗੁਰੂ ਨਾਲ ਹਰ ਵਕਤ ਸਨਮੁਖ ਰਹਿਣਾ ਚਾਹੁੰਦਾ ਹੋਵੇ ਗੁਰੂ ਦੇ ਸਨਮੁਖ ਦਾ ਹੁੰਦਾ ਗੁਰੂ ਦੀ ਆਗਿਆ ਚ ਆਗਿਆ ਜਾਣਾ ਸਨਮੁਖ ਹੈ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰੂ ਨਾਲੇ ਜੇ ਅੰਦਰੋਂ ਗੁਰ ਨਾਲ ਜੀਉ ਗੁਰ ਉਹਦੇ ਨਾਲ ਰਹੇ ਫੇਰ ਫਿਰ ਸਰਮੁਖ ਉੱਤੋਂ ਉੱਤੋਂ ਨਹੀਂ ਸਰਮੁਖ ਜੀਉ ਰਹੇ ਗੁਰ ਨਾਲ ਜੀ ਤੋਂ ਗੁਰ ਉਹਦੇ ਨਾਲ ਹੈ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸਮਾਲੇ ਗੁਰ ਕੇ ਚਰਨ ਨੇ ਗੁਰ ਕੇ ਗੁਰ ਜਿਹੜੇ ਗੁਰ ਕੇ ਗੁਰ ਹੋਈ ਚਰਨ ਦੇ ਹਿਰਦੇ ਧਿਆਏ ਜਿਹੜੀ ਉਹਦੀ ਚਾਲ ਹੈ ਉਹੀ ਚਾਲ ਸਮਝ ਕੇ ਉਹ ਚਾਲ ਚੱਲੇ ਹਿਰਦੇ ਧਿਆਏ ਗੁਰ ਚਾਲ ਹੀ ਚੱਲੇ ਗੁਰ ਕੇ ਚਰਨ ਹਿਰਦੇ ਤੇ ਆਏ ਗੁਰ ਕੇ ਜਿਹੜੇ ਗੁਣ ਨੇ ਹਿਰਦੇ ਦੇ ਵਿੱਚ ਉਹਨਾਂ ਧਿਆਨ ਰੱਖੇ ਕਿਹੋ ਜਿਹੇ ਗੁਣ ਨੇ ਆਪਣੇ ਚ ਗੁਣ ਉਹੀ ਪੈਦਾ ਕਰੇ ਹਿਰਦੇ ਤੇ ਆਏ ਅੰਤਰਾਤਮਾ ਸੰਭਾਲੇ ਅੰਤਰ ਆਤਮਾ ਦੇ ਵਿੱਚ ਉਹਨੂੰ ਗੁਣਾਂ ਦੀ ਸਮਾਈ ਕਰੇ ਗੁਣ ਨੂੰ ਗ੍ਰਹਿਣ ਕਰੇ ਉਹ ਗੁਣ ਆਪਣੇ ਅੰਦਰ ਪ੍ਰਾਪਤ ਕਰੇ ਆਪਣੇ ਅੰਦਰ ਗੁਣ ਪੈਦਾ ਕਰੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਵਰਨ ਨਾ ਜਾਣੇ ਕੋਈ ਆਪ ਛੱਡ ਆਪਣੀ ਮਰਜ਼ੀ ਤੇ ਆਪ ਜੋ ਸਤਪੁਰ ਕਹਿੰਦਾ ਉਹ ਕਰੇ ਸਦਾ ਰਹੇ ਪਰਣਾ ਪਰ ਉਹਦੇ ਤੇ ਡਿਪੈਂਡ ਕਰੇ ਨਾ ਉਹਦੇ ਉਹਦੇ ਪਰਣੇ ਰਹੇ ਉਹਦੇ ਅਧੀਨ ਚੱਲੇ ਪਰਨੇ ਗੁਰ ਬਿਨਾ ਵਰਨਾ ਜਾਣਾ ਕੋਈ ਗੁਰ ਬਿਨਾ ਵਰਨਾ ਜਾਣਾ ਕੋਈ ਉਹਦੇ ਬਿਨਾ ਹੋਰ ਕਿਸੇ ਦੀ ਗੱਲ ਨਾ ਸੁਣੇ ਤਾਂ ਬ੍ਰਹਮਾ ਦੀ ਨਾ ਵਿਸ਼ਨੂੰ ਦੀ ਨਾ ਸ਼ਿਵ ਜੀ ਦੀ ਕਿਸੇ ਦੀ ਨਾ ਸੁਣੇ ਤਾਂ ਕਿਸੇ ਗੱਲ ਦੀ ਨਾ ਪੰਥ ਦੀ ਕੋਈ ਨਹੀਂ ਜੋ ਕਹਿੰਦਾ ਉਹ ਕਰੇ ਇਹ ਕੀਤਾ ਹੋਇਆ ਇਹਨਾਂ ਦਾ ਪ੍ਰੈਕਟੀਕਲ ਪ੍ਰੈਕਟੀਕਲ ਕੀਤਾ ਹੋਇਆ ਅਗਲਿਆਂ ਦੇ ਵਾਸਤੇ ਕਹਿ ਰਹੇ ਨੇ ਸਿੱਖ ਵਾਸਤੇ ਜਿਹੜੇ ਆਉਣ ਵਾਲੇ ਸਿੱਖ ਨੇ ਉਹਨਾਂ ਵਾਸਤੇ ਦੱਸ ਰਹੇ ਨੇ ਵੀ ਅਸੀਂ ਆ ਅਵਸਥਾ ਐ ਪ੍ਰਾਪਤ ਕੀਤੀ ਹੈ ਇਸ ਅਵਸਥਾ ਨੂੰ ਜੇ ਪ੍ਰਾਪਤ ਕਰਨਾ ਤਾਂ ਆ ਤਰੀਕਾ ਆਨੰਦ ਕਿਵੇਂ ਮਿਲੂ ਗੁਰੂ ਘਰ ਜੋ ਆਨੰਦ ਮਿਲਦਾ ਸੀ ਆਨੰਦ ਦੀ ਪ੍ਰਾਪਤੀ ਦਾ ਤਰੀਕਾ ਦੱਸਿਆ ਹੈ ਵਿਧੀ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਵੇ ਅਸਲਤਾ ਨੂੰ ਉਪਦੇਸ਼ ਹੈ ਕਿ ਉਹਦੇ ਸੰਤਾਂ ਨੂੰ ਲੈਣਾ ਚਾਹੀਦਾ ਸੀ ਕਾਇ ਨਾਨਕ ਸੁਣੋ ਸਤੋ ਸੋ ਸਿੱਖ ਐ ਸਮਝ ਲਓ ਸਿੱਖ ਸਨਮੁਖ ਹੈ ਹਰ ਵਕਤ ਗੁਰੂ ਦੇ ਸਾਹਮਣੇ ਹਾਜ਼ਰ ਹੋ ਜਾਂਦਾ ਸੋ ਸਿੱਖ ਸਨ ਉਹਨੂੰ ਸਨਮੁਖ ਕਿਹਾ ਜਾ ਸਕਦਾ ਹੈ